ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਤੇਰਾ ਅੰਤ ਨਾ ਜਾਈ ਲਖਿਆ ਜੋ ਤਾਂ ਅੰਤ ਨਹੀਂ ਕੋਈ ਲੱਗ ਸਕਦਾ ਦੱਸ ਸਕਦਾ ਅੱਜ ਤੱਕ ਨਾ ਕਿਸੇ ਨੂੰ ਲਗਿਆ ਜੋਤ ਕਦੋਂ ਪੈਦਾ ਹੋਈ ਕਦੋਂ ਤੱਕ ਰਹੂਗੀ ਇਹਦੇ ਬਾਰੇ ਚੁੱਪ ਬਣ ਚੁੱਪ ਹੈ ਕੋਈ ਨਹੀਂ ਕੋਈ ਦੱਸ ਸਕਦਾ ਜੋਤ ਕਦੋਂ ਪੈਦਾ ਹੋਈ ਕਦੋਂ ਤੱਕ ਰਹੂਗੀ ਨਾ ਜਾਈ ਹਰ ਕਥਿਆ ਨਾ ਹਰ ਦਾ ਇਹਦਾ ਕਥਾ ਨਹੀਂ ਕੀਤਾ ਜਾ ਸਕਦਾ ਹਰ ਦਾ ਜਨਮ ਕਦੋਂ ਹੋਇਆ ਕਿੱਥੋਂ ਹੋਇਆ ਕਿੰਨੀ ਇਹਦੀ ਉਮਰ ਆ ਕਦ ਤੱਕ ਰਹੂਗਾ ਇਹ ਨਹੀਂ ਦੱਸਿਆ ਜਾ ਸਕਦਾ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲਿਖਾ ਪੜਿਆ ਬਸ ਇਹ ਗੱਲ ਜ਼ਰੂਰ ਹੈ ਜਿਨ੍ਹਾਂ ਨੂੰ ਸੱਚ ਦਾ ਗਿਆਨ ਮਿਲ ਗਿਆ ਸਤਿਗੁਰ ਮਿਲਿਆ ਦਾ ਮਤਲਬ ਸੱਚ ਦਾ ਗਿਆਨ ਮਿਲਿਆ ਸਤਿਗੁਰ ਤਾਂ ਸਾਨੂੰ ਮਿਲਿਆ ਹੋਇਆ ਹੈ ਬਾਣੀ ਸਾਡੀ ਸਤਗੁਰੇ ਹੈ ਇਹ ਤਾਂ ਮਿਲਿਆ ਹੋਇਆ ਜੇ ਗ੍ਰੰਥ ਜੇ ਗ੍ਰੰਥ ਨੂੰ ਅਸੀਂ ਗੁਰੂ ਮੰਨਦੇ ਆ ਬਾਣੀ ਨੂੰ ਗੁਰੂ ਮੰਨਦੇ ਆ ਤਾਂ ਸਤਗੁਰ ਤਾਂ ਮਿਲਿਆ ਹੋਇਆ ਹੀ ਹੈ ਫਿਰ ਲੇਖਾ ਕਿਉਂ ਨਹੀਂ ਡਬੜਿਆ ਲੇਖਾ ਕਾਹਦੇ ਨਹੀਂ ਡਬੜਿਆ ਇਹਦੇ ਵਿੱਚੋਂ ਜਿਹੜਾ ਤਤ ਸੀ ਨਾ ਗੁਰਬਾਣੀ ਦਾ ਉਹ ਨਹੀਂ ਸਾਨੂੰ ਮਿਲਿਆ ਉਹ ਸਤਗੁਰ ਹੈ ਅਸਲ 'ਚ ਤਤ ਵਿਚਾਰ ਕਹੇ ਜਦ ਸੱਚਾ ਜੇ ਤਤ ਵਿਚਾਰ ਲੂਗਾ ਤਾਂ ਦੱਸੂਗਾ ਕੌਣ ਦੱਸੂਗਾ ਜਦ ਸੱਚਾ ਜਨਮ ਮਰੇ ਸੋ ਕਾਚੋ ਕਾਚ ਜਨਮ ਮਰਨ ਤੇ ਪਰੇ ਚਲੇ ਜਾਂਦਾ ਹੈ ਜਿਹੜਾ ਸੱਚਾ ਜਨਮ ਮਰਨ ਤੇ ਪਰੇ ਚਲੇ ਜਾਂਦਾ ਜਨਮ ਮਰੇ ਸੋ ਕਾਚੋ ਕਾਚਾ ਤਤ ਵਿਚਾਰ ਕਰਨ ਵਾਲਾ ਵੀ ਜਨਮ ਵਰਦਾ ਕੌਣ ਕਹੇ ਸਤਗੁਰ ਹੋਇਓ ਲੇਖਾ ਕਵੇ ਨਿਬੜਿਆ ਮੈਂ ਕੁਝ ਫੁੱਲ ਕਰਦਾ ਜਾਂ ਪਾਪ ਕਰਦਾ ਜਾਂ ਮੈਂ ਕੁਝ ਕਰ ਸਕਦਾ ਇਹ ਜਿਹੜਾ ਮੇਰਾ ਭਰਮ ਸੀ ਨਾ ਇਹ ਖਤਮ ਹੋ ਜਾਂਦਾ ਨਾਨਕ ਕਾ ਲੇਖਾ ਪਾਟਿਆ ਵੀ ਹੈ ਲੇਖਾ ਨਿਬੜਿਆ ਲੇਖਾ ਲੇਖਾ ਦਾ ਭਰਮ ਕਰਕੇ ਅਸੀਂ ਮੰਨਦੇ ਆ ਵੀ ਮੈਂ ਪੁੰਨ ਕੀਤਾ ਮੈਂ ਪਾਪ ਕੀਤਾ ਜਾਂ ਮੈਂ ਤੋਂ ਪੁੰਨ ਹੋ ਗਿਆ ਮੈਂ ਤੋਂ ਪਾਪ ਹੋ ਗਿਆ ਅਸਲ ਦੇ ਵਿੱਚ ਮੈਂ ਕੁਝ ਕੀਤਾ ਹੀ ਨਹੀਂ ਜੋ ਤਾਂ ਕਰਾਇਆ ਉਹ ਕੀਤਾ ਜਿੱਦਾਂ ਇਹ ਇਹਦਾ ਗਿਆਨ ਇਹਨੂੰ ਸਮਝ ਆ ਗਈ ਹੁਕਮ ਨੂੰ ਬੁਝ ਲਿਆ ਇਹਨੇ ਫਿਰ ਇਹਦਾ ਲੇਖਾ ਨਿਬੜ ਗਿਆ ਨਾਨਕ ਦਿਨ ਦਾ ਲੇਖਾ ਨਿਬੜਿਆ ਤਿਨਕਾ ਲੇਖਾ ਨਿਬੜਿਆ